ਵੀਰਵਾਰ 28 ਅਕਤੂਬਰ ਨੂੰ ਤੁਸੀਂ SBS ਰੇਡੀਓ ਦਾ ਹਫਤਾਵਾਰੀ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਘੰਟੇ ਲਈ ਮਨਪ੍ਰੀਤ ਦੇ ਹਮਸਫਰ ਹੋ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਇਸ ਹਫਤੇ SBS ਰੇਡੀਓ ਦਾ 35ਵਾਂ ਜਨਮ ਦਿਨ ਹੈ ਅਤੇ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਦਾ ਠੀਕ ਅੱਧਾ ਅਰਸਾ ਯਾਨੀ 17.5 ਸਾਲ ਮੈਂ ਆਪ ਵੀ SBS ਰੇਡੀਓ ਦਾ ਹਿੱਸਾ ਬਣ ਕੇ ਕਟਿਆ ਹੈ ਇਸ ਦੌਰਾਨ ਮੇਰੀ ਖੁਸ਼ਕਿਸਮਤੀ ਇਹ ਵੀ ਰਹੀ ਹੈ ਕਿ ਮੈਂ ਤੁਹਾਡੇ ਤਿੱਕਰ ਕਈ ਉੱਗੀ ਸ਼ਖਸੀਅਤਾਂ ਕਈ ਬੁਲੰਦ ਵਿਚਾਰ ਅਤੇ ਕਈ ਸੁਰੀਲੀ ਆਵਾਜ਼ਾਂ ਪਹੁੰਚਾਉਂਦੀ ਰਹੀ ਹਾਂ ਅੱਜ ਅਗਰ ਮੈਂ ਇਸ ਵਰੇਗੰਢ ਦੇ ਮੌਕੇ ਤੇ ਬੀਤੇ ਸਾਲਾਂ ਤੇ ਚਾਤੀ ਮਾਰਾਂ ਤਾਂ ਕਈ ਅਹਿਮ ਇੰਟਰਵਿਊਜ਼ ਸਿਰਮੋਰ ਜਾਂਦੀਆਂ ਹਨ ਉਹਨਾਂ ਵਿੱਚੋਂ ਇੱਕ ਅੱਜ ਪੇਸ਼ ਕਰ ਰਹੀ ਹਾਂ ਇਸ ਕਰਕੇ ਕਿ ਉਹ ਬਿਲਕੁਲ ਅਣਪੁੱਲ ਹੈ ਇਸ ਕਰਕੇ ਵੀ ਕਿਉਂਕਿ ਉਹ ਵਿਚਾਰ ਅੱਜ ਵੀ ਸਾਨੂੰ ਸੇਧ ਦਿੰਦੇ ਹਨ ਅਤੇ ਟੁਕਵੇਂ ਹਨ ਅਤੇ ਇਸ ਕਰਕੇ ਵੀ ਕਿ ਇਸ ਸ਼ਖਸੀਅਤ ਦਾ ਇਸ ਹਫਤੇ ਪੰਜਵਾਂ ਵਰੀਨਾ ਵੀ ਹੈ ਮੈਂ ਗੱਲ ਕਰ ਰਹੀ ਹਾਂ ਸਦੀਵੀ ਲੇਖਕ ਤੇ ਕਵਿਤਰੀ ਅਮ੍ਰਿਤਾ ਪ੍ਰੀਤਮ ਜੀ ਦੀ ਜਿਨ੍ਹਾਂ ਨੂੰ ਪੋਇਟਸ ਆਫ ਦ ਸੈਂਚਰੀ ਆਖਿਆ ਗਿਆ ਹੈ ਜਿਨ੍ਹਾਂ ਦੀ ਨਜ਼ਮ ਅਜ ਆਖਾਂ ਵਾਰਿਸ਼ਾ ਨੂੰ ਅਜ ਵੀ ਪਾਕਿਸਤਾਨ ਵਿੱਚ ਵਾਰਿਸ ਸ਼ਾਹ ਦੀ ਮਜ਼ਾਰ ਉੱਤੇ ਸਾਲਾਨਾ ਗਾਇਆ ਜਾਂਦਾ ਹੈ ਅਤੇ ਜਿਨ੍ਹਾਂ ਦੀ ਕਿਤਾਬ ਪਿੰਜਰ ਉੱਤੇ ਬੜੀ ਮਕਬੂਲ ਬਾਲੀਵੁੱਡ ਫਿਲਮ ਵੀ ਬਣੀ ਹੈ ਇਹ ਗੱਲਬਾਤ ਮੈਂ ਅਮ੍ਰਿਤਾ ਪ੍ਰੀਤਮ ਜੀ ਨਾਲ ਅੱਜ ਤੋਂ 10 ਕੁ ਸਾਲ ਪਹਿਲਾਂ ਰਿਕਾਰਡ ਕੀਤੀ ਸੀ ਜਦ ਅਸੀਂ ਇਸ ਪ੍ਰੋਗਰਾਮ ਵਿੱਚ ਸਨ 1947 ਦੇ ਬਟਵਾਰੇ ਨਾਲ ਜੁੜੀ ਲੜੀ ਪੇਸ਼ ਕਰ ਰਹੇ ਸਾਂ ਅਮ੍ਰਿਤਾ ਜੀ ਨੇ ਨਾ ਸਿਰਫ ਉਸ ਲਹੂ ਲੁਹਾਨ ਬਟਵਾਰੇ ਦੀ ਗੱਲ ਕੀਤੀ ਬਲਕਿ ਸਨ 1984 ਦੇ ਦੰਗਿਆਂ ਦਾ ਵੀ ਜ਼ਿਕਰ ਕੀਤਾ ਜਿਸ ਦੀ 26ਵੀਂ ਵਰੇਗੰਢ ਹੁਣ ਅਗਲੇ ਹਫਤੇ ਆ ਰਹੀ ਹੈ ਕੁਦਰਤੀ ਅਮ੍ਰਿਤਾ ਜੀ ਦਾ ਚਲਾਣਾ ਉਸੇ ਦਿਨ ਹੋਇਆ ਯਾਨੀ 31 ਅਕਤੂਬਰ ਸਨ 2005 ਨੂੰ ਜਿਸ ਦਿਨ ਠੀਕ 21 ਵਰੇ ਪਹਿਲਾਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਅਤੇ ਜਿਸ ਤੋਂ ਉਪਰੰਤ ਅਸਹਿ ਤੇ ਅਣਪੁਲ ਕੱਲੂਕਾਰਾ ਯਾਨੀ ਸਮੂਹਿਕ ਕਤਲकांड ਜਿਸ ਨੂੰ ਸਿਰਫ ਸਿੱਖ ਵਿਰੋਧੀ ਦੰਗੇ ਕਹਿਣਾ ਸ਼ਾਇਦ ਮੁਨਾਸਿਬ ਨਹੀਂ ਹੈ ਆਓ ਇਸ ਅਵਸਰ ਤੇ ਅਮ੍ਰਿਤਾ ਜੀ ਦੇ ਅਮਰ ਅਲਫਾਜ਼ ਯਾਦ ਕਰੀਏ ਜੋ ਉਹਨਾਂ ਨੇ ਸਨ 47 ਦੇ ਕਤਲकांड ਬਾਰੇ ਲਿਖੇ ਸਨ ਅਜ ਆਖਾਂ ਵਾਰਿਸ਼ਾਂ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ ਨੂੰ ਕਹਿਣ ਵੇ ਦਰਦਮੰਦਾਂ ਦਿਆ ਦਰਦੀਆ ਉਠ ਤੱਕ ਆਪਣਾ ਪੰਜਾਬ ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਐ ਸਦੀਵੀ ਅਲਫਾਜ਼ ਹਨ ਸਦੀਵੀ ਲਿਖਾਰੀ ਅਮ੍ਰਿਤਾ ਪ੍ਰੀਤਮ ਜੀ ਦੇ ਅਤੇ ਭਾਵੇਂ ਉਹ ਸਾਡੇ ਵਿੱਚ ਅੱਜ ਨਹੀਂ ਹਨ ਅਤੇ 31 ਅਕਤੂਬਰ ਨੂੰ ਉਹਨਾਂ ਦਾ ਪੰਜਵਾਂ ਵਰੀਨਾ ਹੈ ਪਰ ਰੇਡੀਓ ਟੈਕਨੋਲੋਜੀ ਦਾ ਸਦਕਾ ਉਹਨਾਂ ਦੀ ਆਵਾਜ਼ ਉਹਨਾਂ ਦੇ ਵਿਚਾਰ ਅੱਜ ਵੀ ਸਾਡੀ ਆਰਕਾਈਵਸ ਵਿੱਚ ਮੌਜੂਦ ਹਨ ਆਓ ਸੁਣੀ ਅਮ੍ਰਿਤਾ ਪ੍ਰੀਤਮ ਜੀ ਨਾਲ ਇੱਕ ਖਾਸ ਇੰਟਰਵਿਊ ਜੋ ਮੈਂ ਅੱਜ ਤੋਂ 10 ਸਾਲ ਪਹਿਲਾਂ ਰਿਕਾਰਡ ਕੀਤੀ ਸੀ ਗੱਲ ਇਹ ਹੈ ਕਿ ਉਹ ਜਿਹੜੀ ਤਕਸੀਮ ਹੋਈ ਹੈ ਹਿੰਦੁਸਤਾਨ ਦੀ ਬੜੀ ਮਸਨੂਈ ਬੁਨਿਆਦ ਉੱਤੇ ਹੋਈ ਹੈ ਉਹਦੀ ਕੋਈ ਬੁਨਿਆਦ ਨਹੀਂ ਸੀ ਲੇਕਿਨ ਤਕਸੀਮ ਹੋਈ ਔਰ ਜੋ ਸਫ਼ਰ ਕੀਤਾ ਜੋ ਮੁਸੀਬਤ ਜ਼ਦਾ ਲੋਕ ਉਹਦੇ ਵਿੱਚ ਮਾਰੇ ਗਏ ਲੁੱਟੇ ਗਏ ਕਤਲ ਹੋਏ ਉਹਨਾਂ ਦੀਆਂ ਬੇਟੀਆਂ ਅਗਵਾ ਹੋਈਆਂ ਉਹ ਸਭ ਲੋਕਾਂ ਨੇ ਭੁਗਤਿਆ ਜੀ ਤਕਸੀਮ ਕਰਵਾਉਣ ਵਾਲਿਆਂ ਨੇ ਨਹੀਂ ਭੁਗਤਿਆ ਸਿਆਸੀ ਗੇਮ ਹੁੰਦੀ ਹੈ ਸਿਆਸਤ ਤੇ ਮਜ਼ਹਬ ਇਹ ਦੋਵੇਂ ਜਦੋਂ ਰਲ ਕੇ ਕੁਝ ਕਰਦੇ ਨੇ ਤੇ ਬੜਾ ਭਿਆਨਕ ਹੁੰਦਾ ਉਸ ਵੇਲੇ ਮਜ਼ਹਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਐਕਸਾਈਟ ਕੀਤਾ ਜਾਂਦਾ ਤੇ ਲੋਕੀ ਇੰਨੇ ਕਮਜ਼ੋਰ ਹੁੰਦੇ ਨੇ ਕਿ ਐਕਸਾਈਟਡ ਹੋ ਜਾਂਦੇ ਨੇ ਪਰ ਅਮ੍ਰਿਤਾ ਜੀ ਅਸੀਂ ਲੋਕ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ ਇਹੋ ਗੱਲ ਅੱਜ ਵੀ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਇੱਥੇ 84 ਵਿੱਚ ਵੀ ਹੋਈ ਹੈ ਬੜੀ ਭਿਆਨਕ ਹੋਈ ਹੈ ਦਿੱਲੀ ਵਿੱਚ ਮੇਰੀ ਅੱਖਾਂ ਦੇ ਸਾਹਮਣੇ ਹੋਈ ਜਦੋਂ ਇੰਦਰਾ ਜੀ ਦਾ ਕਤਲ ਹੋਇਆ ਜੀ ਸਾਰੇ ਬਾਜ਼ਾਰਾਂ ਦੇ ਵਿੱਚ ਗਲਾਂ ਵਿੱਚ ਟਾਇਰ ਪਾ ਪਾ ਕੇ ਲੋਕ ਜਲਾਏ ਗਏ ਬਿਲਕੁਲ ਮੇਰੇ ਆਪਣੇ ਭਰਾ ਉਹਨਾਂ ਦੰਗਿਆਂ 'ਚ ਫਸੇ ਸਨ ਮੈਨੂੰ ਧਿਆਨ ਹੈਗਾ ਹਾਂਜੀ ਉਹ ਕੈਂਪ ਵਿੱਚ ਰਹੇ 4 ਦਿਨ ਉਹਨਾਂ ਨੇ ਆਪ ਆਪਣੀ ਅੱਖੀ ਤੱਕਿਆ ਸਾਰਾ ਕੈਂਪ ਵਿੱਚ ਰਹਿ ਕੇ ਹਾਂਜੀ ਹਾਂਜੀ ਹਾਂਜੀ ਸੋ ਮੈਂ ਇਹ ਕਹਿਣਾ ਜਿਹੜੀ ਮੇਰੇ ਕੋਲੋਂ ਨਜ਼ਮ ਲਿਖੀ ਗਈ ਅੱਜ ਪਤਾ ਨਹੀਂ ਸੀ ਲੱਗਦਾ ਕਿੰਨੂੰ ਕੀ ਆਖਾਂ ਜੀ ਇਸ ਲਈ ਹੀ ਜਾਪਿਆ ਸਾਹਮਣੇ ਜਿਹੜਾ ਲੋਕ ਸ਼ਾਇਰ ਸੀ ਜਿਨੇ ਹੀਰ ਦੀ ਗਾਥਾ ਲਿਖੀ ਸੀ ਪ੍ਰੇਮ ਗਾਥਾ ਕਿਉਂਕਿ ਪ੍ਰੇਮ ਤੋਂ ਬਿਨਾ ਸਾਡੀ ਪੈਰਾ ਇਠਾ ਕੋਈ ਧਰਤੀ ਨਹੀਂ ਬਣਦੀ ਉਹੀ ਜਿਹੜਾ ਇਸ਼ਕ ਮਿਜਾਜ਼ੀ ਹੈ ਇਸ਼ਕ ਹਕੀਕੀ ਤੱਕ ਲੈ ਜਾਂਦਾ ਹੈ ਰੂਹਾਨੀਅਤ ਤੱਕ ਲੈ ਜਾਂਦਾ ਹੈ ਸਾਡੇ ਸਭ ਕੁਝ ਇਕੱਠਾ ਸੀ ਸੂਫੀ ਸ਼ਾਇਰ ਵੀ ਸਾਡੀ ਵਿਰਾਸਤ ਸਾਡੀ ਸ਼ਾਇਰੀ ਬਾਬਾ ਫਰੀਦ ਤੋਂ ਲੈ ਕੇ ਜੀ ਸੁਲਤਾਨ ਬਾਹੂ ਸ਼ਾਹ ਹੁਸੈਨ ਬੁੱਲੇ ਸ਼ਾਹ ਸਾਡੇ ਸਾਰੇ ਸਾਂਝੇ ਨੇ ਕਵੀ ਉਹਦੇ ਵਿੱਚ ਕਿਸ ਤਰ੍ਹਾਂ ਕੋਈ ਤਕਸੀਮ ਹੋ ਸਕਦੀ ਹੈ ਹੁਣ ਵੀ ਪਾਕਿਸਤਾਨ ਵਿੱਚ ਵਾਰਿਸ ਸ਼ਾਹ ਦੇ ਮਜ਼ਾਰ ਉੱਤੇ ਇਹ ਮੇਰਾ ਹੀ ਗੀਤ ਗਾਇਆ ਜਾਂਦਾ ਹੈ ਅਜਾਖਾਂ ਵਾਰਿਸ ਸ਼ਾਹ ਨੂੰ ਹੂੰ ਲੋਕੀ ਇਹਦੇ ਨਾਲ ਇਹਦੇ ਦਰਦ ਨਾਲ ਇੰਨਾ ਆਇਡੈਂਟੀਫਾਈ ਕਰਦੇ ਨੇ ਜੀ ਕਿਉਂਕਿ ਵਾਰਿਸ ਸ਼ਾਹ ਤੋਂ ਸਾਰੇ ਵਾਕਿਫ ਨੇ ਉਹਦੇ ਕਲਾਮ ਤੋਂ ਵਾਕਿਫ ਨੇ ਹੀਰ ਜਿਸ ਤਰ੍ਹਾਂ ਉੱਥੇ ਗਾਈ ਜਾਂਦੀ ਉਸ ਤਰ੍ਹਾਂ ਇੱਥੇ ਗਾਈ ਜਾਂਦੀ ਹੈ ਬਿਲਕੁਲ ਬਾਕੀ ਵੀ ਸੂਫੀ ਕਲਾਮ ਜਿਹੜਾ ਜਿਸ ਤਰ੍ਹਾਂ ਉੱਥੇ ਗਾਇਆ ਜਾਂਦਾ ਇੱਥੇ ਗਾਇਆ ਜਾਂਦਾ ਉਹ ਸਾਡੀ ਵਿਰਾਸਤ ਹੈ ਤੇ ਵਿਰਾਸਤ ਨਹੀਂ ਵੰਡੀ ਜਾ ਸਕਦੀ ਇਹ ਜਿਹੜੀ ਸੰਸਕ੍ਰਿਤੀ ਹੈ ਇਹ ਨਹੀਂ ਵੰਡੀ ਜਾ ਸਕਦੀ ਇਸ ਲਈ ਮੈਂ ਕਿਹਾ ਕਿ ਮਸਨੂਈ ਵੰਡ ਹੋਈ ਹੈ ਮਸਨੂਈ ਤਕਸੀਮ ਹੋਈ ਹੈ ਮੁਸਲਮਾਨ ਇੱਥੇ ਵੀ ਨੇ ਕਿ ਮਜ਼ਹਬ ਦੇ ਬੁਨਿਆਦ ਤੇ ਗਿਨੋ ਤਾਂ ਹਾਲਾਂਕਿ ਮਜ਼ਹਬ ਇੱਕ ਜਾਤੀ ਚੀਜ਼ ਹੈ ਅਸੀਂ ਮਜ਼ਹਬ ਨੂੰ ਘਰ ਦੇ ਵਿਹੜੇ ਵਿੱਚੋਂ ਚੁੱਕ ਕੇ ਤੇ ਬਾਜ਼ਾਰ ਵਿੱਚ ਲੈ ਆਇਆ ਮਜ਼ਹਬ ਤੇ ਆਪਣੇ ਮੱਥੇ ਦੀ ਦੌਲਤ ਹੁੰਦੀ ਹੈ ਆਪਣੇ ਦਿਲ ਦੀ ਦੌਲਤ ਹੁੰਦੀ ਹੈ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਵੇਚ ਰਹੇ ਆ ਉਹਦੇ ਨਾਂ ਉੱਤੇ ਕੀ ਕੀ ਕਤਲੋ ਖੂਨ ਹੋ ਰਹੇ ਨੇ ਕਦੀ ਮਜ਼ਹਬ ਦੇ ਨਾਂ ਤੇ ਖੂਨ ਹੋ ਸਕਦੇ ਨੇ ਸੋਚਿਆ ਜਾਏ ਤਾਂ ਬਿਲਕੁਲ ਤੇ ਜਿੰਨੇ ਮਜ਼ਹਬ ਦੇ ਨਾਂ ਉੱਤੇ ਖੂਨ ਹੋਏ ਨੇ ਪੂਰੇ ਇਤਿਹਾਸ ਵਿੱਚ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਕਿਸੇ ਵੱਡੀ ਤੋਂ ਵੱਡੀ ਜੰਗ ਵਿੱਚ ਵੀ ਉਹਨੇ ਕਤਲ ਨਹੀਂ ਹੋਏ ਜਿੰਨੇ ਮਜ਼ਹਬ ਦੇ ਨਾਂ ਤੇ ਹੁੰਦੇ ਨੇ ਪੈਰਿਸ ਵਿੱਚ ਇੱਕ ਕਾਨਫਰੰਸ ਹੋਈ ਸੀ ਯੂਨੈਸਕੋ ਕਾਨਫਰੰਸ ਤੇ ਮੈਂ ਇਨਵਾਈਟਡ ਸੀ ਹਿੰਦੁਸਤਾਨ ਵੱਲੋਂ ਤੇ ਉਹਦਾ ਜਿਹੜਾ ਮਸਲਾ ਸੀ ਉਹ ਸੀ religion and science should go together ਅੱਛਾ ਇਹਦੇ ਉੱਤੇ ਹਰ ਮੁਲਕ ਦਾ ਇੱਕ ਇੱਕ ਬੰਦਾ ਆਇਆ ਸੀ ਤੇ ਉਹਨਾਂ ਨੇ ਪੇਪਰ ਵੀ ਪੜ੍ਹੇ ਇਸ ਲਈ ਸਮਾਪ ਕਰਨ ਲੱਗੇ ਨਾ ਤੇ ਮੈਂ ਖੜੇ ਹੋ ਕੇ ਕਿਹਾ ਸੀ ਕਿ ਮੇਰੀ ਇੱਕ ਰਿਕੁਐਸਟ ਹੈ ਕਿ ਰਿਲੀਜੀਅਨ ਲਫ਼ਜ਼ ਬਦਲ ਦਿੱਤਾ ਜਾਏ ਇਹਦੀ ਥਾਂ ਸਪਿਰਚੁਅਲਿਟੀ ਕਰ ਦਿੱਤਾ ਜਾਏ Mm. Spirituality and science should go together. Mm. ਕਿਉਂਕਿ ਮਜ਼ਹਬ ਜਿਹੜਾ ਇੱਕ ਸੀਮਾ ਕ੍ਰੀਏਟ ਕਰਦਾ ਸਪਿਰਚੁਅਲਿਟੀ ਜਿਹੜੀ ਹੈ ਧਰਮ ਜਿਹੜਾ ਇਹ ਅਸੀਮ ਹੈ ਇਹ ਪੂਰੀ ਕਾਇਨਾਤ ਤੱਕ ਪੂਰੇ ਬ੍ਰਹਿਮੰਡ ਤੱਕ ਸਭ ਕੁਝ ਇਹਦੇ ਅੰਦਰ ਹੈ ਲੇਕਿਨ ਜਿਹੜਾ ਮਜ਼ਹਬ ਹੈ ਉਹ ਇੱਕ ਖਾਸ ਹੱਦਬੰਦੀਆਂ ਕਰਦਾ ਜੀ ਉਹ ਇਨਰ ਐਵੋਲੂਸ਼ਨ ਨਹੀਂ ਹੋਣ ਦਿੰਦਾ ਤੇ ਮੈਂ ਤਾਂ ਇਹ ਪੇਸ਼ ਕਰ ਦਿੱਤਾ ਉਸ ਵੇਲੇ ਮੈਨੂੰ ਬੜੀ ਖੁਸ਼ੀ ਹੋਈ ਕਿ ਅਰਬ ਦੇਸ਼ ਦੇ ਇੱਕ ਡੈਲੀਗੇਟ ਨੇ ਉੱਠ ਕੇ ਤਾਇਦ ਕੀਤੀ ਅੱਛਾ ਜੀ ਕਹਿਣ ਲਗਾ ਅਸੀਂ ਦੁਨੀਆ ਦੇ ਸਭ ਤੋਂ ਵੱਧ ਮਜ਼ਹਬ ਪ੍ਰਸਤ ਲੋਕ ਆ ਪਰ ਜੋ ਇੰਡੀਆ ਦੀ ਮੈਡਮ ਕਹਿ ਰਹੀ ਹੈ ਠੀਕ ਕਰ ਰਹੀ ਹੈ ਜਿੰਨੇ ਖੂਨ ਮਜ਼ਹਬ ਦੇ ਨਾਂ ਤੇ ਹੁੰਦੇ ਨੇ ਉਸੇ ਗਿਣ ਨਹੀਂ ਸਕਦੇ ਹਾਲਾਂਕਿ ਮਜ਼ਹਬ ਦਾ ਕੀ ਤਾਲੁਕ ਹੈ ਲੁੱਟਮਾਰ ਤੇ ਖੂਨ ਨਾਲ ਇਹਦਾ ਮਤਲਬ ਹੈ ਸੀ ਅੰਦਰੋਂ ਦੀ ਕੁਝ ਨਹੀਂ ਸਾਡਾ ਅਵੇਅਰਨੈਸ ਆਈ ਨਾ ਐਵੋਲੂਸ਼ਨ ਹੋਈ ਹੈ ਇਹ ਜੋ ਕੁਝ ਆਇਆ ਬਾਹਰੋਂ ਦੀ ਆਇਆ ਮਜ਼ਹਬ ਤੇ ਜੀ ਨਕਾਬ ਪਹਿਨਾਇਆ ਜਾਂਦਾ ਹੈ ਨਾ ਮਜ਼ਹਬ ਜਦੋਂ ਬਾਹਰੋਂ ਦੀ ਲੱਦਿਆ ਜਾਏਗਾ ਲਾਗੂ ਕੀਤਾ ਜਾਏਗਾ ਉਦੋਂ ਇਹ ਹੋਵੇਗਾ ਮਜ਼ਹਬ ਅੰਦਰੋਂ ਵਿਕਾਸ ਨਾਂ ਹੈ ਅੰਤਰ ਵਿਕਾਸ ਨਾਂ ਹੈ ਪਰ ਉਹਨੂੰ ਇਹ ਸੀਮਤ ਕਰ ਦਿੰਦੇ ਨੇ ਫਲਾਣੀ ਤਰ੍ਹਾਂ ਦੇ ਕੱਪੜੇ ਪਾਓ ਫਲਾਣੇ ਵਜੇ ਉੱਠੋ ਫਲਾਣੀ ਤਰ੍ਹਾਂ ਪਾਠ ਕਰੋ ਫਲਾਣੀ ਤਰ੍ਹਾਂ ਬੈਠੋ ਜੀ ਪ੍ਰੇਮ ਔਰ ਪਰਮਾਤਮਾ ਦਾ ਕੋਈ ਸ਼ਾਸਤਰ ਨਹੀਂ ਹੁੰਦਾ ਕੋਈ ਸਿਧਾਂਤ ਨਹੀਂ ਹੁੰਦਾ ਕੋਈ ਸੀਮਾ ਨਹੀਂ ਹੁੰਦੀ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਤੇ ਨਾਕਾਬੰਦੀ ਹੁੰਦੀਆਂ ਨੇ ਇਹ ਤੇ ਹਰ ਚੀਜ਼ ਨੂੰ ਸੀਮਤ ਕਰ ਦਿੰਦੀਆਂ ਜਿਨ੍ਹਾਂ ਨੇ ਰੂਹਾਨੀਅਤ ਦੀ ਰਮਜ਼ ਪਾਈ ਹੈ ਮੈਂ ਸੂਫੀਆਂ ਦੇ ਸੱਤ ਮੁਕਾਮ ਦੱਸਣੀ ਆ ਕਿ ਪਹਿਲਾ ਤਲਬ ਦਾ ਮੁਕਾਮ ਹੁੰਦਾ ਕਿ ਅੰਦਰ ਜਗਿਆਸਾ ਪੈਦਾ ਹੋਵੇ ਜੀ ਪਿਆਸ ਜਾਗੇ ਕੁਝ ਆਪਣੇ ਤੋਂ ਅੱਗੇ ਜਾਣਨ ਦੀ ਕੁਝ ਉਹ ਇਸ ਇਲਮ ਨੂੰ ਪਾਣ ਦੀ ਜੋ ਸਾਡੇ ਕੋਲ ਨਹੀਂ ਦੂਸਰਾ ਮੁਕਾਮ ਇਸ਼ਕ ਦਾ ਹੁੰਦਾ ਹੈ ਮੁਹੱਬਤ ਦਾ ਔਰ ਇਹੋ ਮੁਕਾਮ ਤੁਹਾਨੂੰ ਮਾਰਫਤ ਦੇ ਮੁਕਾਮ ਤੇ ਲੈ ਜਾਂਦਾ ਹੈ ਰੂਹਾਨੀਅਤ ਦੇ ਮੁਕਾਮ ਤੇ ਇਹੋ ਹੀ ਇੱਕ ਯਾਤਰਾ ਹੁੰਦੀ ਹੈ ਜਿਹਦੇ ਵਿੱਚ ਅਗਲੇ ਮੁਕਾਮ ਤੇ ਜਾ ਕੇ ਇਕਤਾਈ ਦਾ ਆਲਮ ਆ ਜਾਂਦਾ ਹੈ ਇਕਤਾਈ ਦਾ ਮਤਲਬ ਹੈ ਕਿ ਸਭ ਕੁਝ ਇੱਕ ਹੈ ਸਾਰੇ ਬ੍ਰਹਿਮੰਡ ਦੀ ਸ਼ਕਤੀ ਦੇ ਬਿਖਰੇ ਹੋਏ ਕਿਣਕੇ ਨੇ ਜਿਸ ਸਾਡੇ ਸਾਡੇ ਨੰਦਲਾਲ ਨੂਰ ਮੈਂ ਨੰਦ ਲਾਲ ਗੋਆ ਨੇ ਲਿਖਿਆ ਸੀ ਕਿ ਮੈਂ ਪੈਨ ਦੇ ਦਰਿਆ ਵਿੱਚ ਉੱਠਿਆ ਵਾਂ ਇੱਕ ਲਹਿਰ ਵਾਂਗ ਦਰਿਆ ਨੂੰ ਸਜਦਾ ਕਰਨ ਲਈ ਤੇ ਅਸੀਂ ਜਿਹੜੇ ਆਦੀ ਸ਼ਕਤੀ ਤੋਂ ਮੂਲ ਸ਼ਕਤੀ ਤੋਂ ਜਿਹੜੇ ਕਣ ਬਿਖਰੇ ਹੋਏ ਨੇ ਉਹ ਸਾਰੇ ਹੀ ਸਬੰਧਤ ਨੇ ਆਦੀ ਸ਼ਕਤੀ ਨਾਲ ਉਹਦੇ ਵਿੱਚ Hindu ਮੁਸਲਮਾਨ ਜਾਤੀਵਾਦ ਬ੍ਰਾਹਮਣ ਵੈਸ਼ ਕੁਝ ਵੀ ਨਹੀਂ ਆਉਂਦਾ <laughs> ਕਾਲੇ ਗੋਰੇ ਉਹ ਸਾਰੇ ਇੱਕੋ ਸ਼ਕਤੀ ਦੇ ਕਣ ਨੇ ਤੇ ਇਸੇ ਦੀ ਅਵੇਅਰਨੈਸ ਸਪਿਰਚੁਅਲਿਟੀ ਹੈ ਜੀ ਰੂਹਾਨੀਅਤ ਹੈ ਧਰਮ ਇਹਦਾ ਨਾਮ ਹੈ ਮਜ਼ਹਬ ਤਾਂ ਇੱਕ ਸੀਮਾ ਹੈ ਮਜ਼ਹਬ ਤਾਂ ਇੱਕ ਜ਼ਾਤੀ ਤੌਰ ਤੇ ਕੁਝ ਆਪਣੇ ਆਪਣੇ ਸੈਕਟ ਬਣਾਉਣ ਲਈ ਆਪਣੇ ਆਪਣੇ ਫਾਇਦਿਆਂ ਲਈ ਕਾਰੋਬਾਰੀ ਦੁਕਾਨਾਂ ਨੇ ਧਰਮ ਕਦੇ ਕਾਰੋਬਾਰ ਨਹੀਂ ਹੁੰਦਾ ਬਿਲਕੁਲ ਜੀ ਉਹ ਤਾਂ ਇੱਕ ਲੰਬੀ ਯਾਤਰਾ ਹੈ ਕਿ ਇਨਸਾਨ ਦੇ ਅੰਦਰ ਜੋ ਫੈਕਲਟੀ ਸੁੱਤੀਆਂ ਪਈਆਂ ਨੇ ਉਹ ਜਾਗ ਪੈਣ ਸਭ ਕੁਝ ਇਨਸਾਨ ਦੇ ਅੰਦਰ ਹੈ ਇੱਥੋਂ ਤੱਕ ਕਿ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਇੱਕ murid ਪੁੱਛਦਾ ਹੈ ਅਗਨੀਵੇਸ਼ ਦਾ ਨਾਮ ਸੀ ਆਪਣੇ ਗੁਰੂ ਨੂੰ ਕਿ ਗੁਰੂ ਇਹ ਜਿਹੜੇ ਯੁੱਗ ਨੇ ਸਤਯੁਗ ਦੁਆਪਰ ਤ੍ਰੇਤਾ ਕਲਯੁਗ ਇਹ ਕੀ ਨੇ ਉਹਨੇ ਕਿਹਾ ਸਾਰੇ ਮਨੁੱਖ ਦੇ ਅੰਦਰ ਨੇ ਜਦੋਂ ਇਨਸਾਨ ਹੈ ਮਾਸੂਮ ਬੱਚੇ ਵਾਂਗ ਖਿਲ ਕੇ ਫੁੱਲ ਵਾਕਰ ਕੁਦਰਤ ਨੂੰ ਵੇਖਦਾ ਹੱਸਦਾ ਖਿੜਦਾ ਉਹ ਤੋਂ ਸਤਿਯੁਗ ਹੁੰਦਾ ਜਦੋਂ ਜਵਾਨ ਹੁੰਦਾ ਮੁਹੱਬਤ ਕਰਦਾ ਉਹਦੇ ਵਿੱਚ ਇੱਕ ਮੁਹੱਬਤ ਦੀ دیਵਾਨਗੀ ਆਉਂਦੀ ਹੈ ਇੱਕ ਖੁਸ਼ੀ ਆਉਂਦੀ ਹੈ ਉਹਦਾ ਲੂੰ ਲੂੰ ਪੁਲਕ ਜਾਂਦਾ ਹੈ ਉਦੋਂ ਦੁਆਪਰ ਹੁੰਦਾ ਹੈ ਤੇ ਜਦੋਂ ਉਹ ਘਰ ਬਾਹਰ ਨਜਿੱਠਦਾ ਏ ਦੁਨੀਆ ਦੇ ਧੰਦੇ ਕਰਦਾ ਏ ਰੋਟੀ ਰੋਜ਼ੀ ਕਮਾਉਂਦਾ ਏ ਝਗੜੇ ਝੇੜੇ ਵੀ ਵਿੱਚੇ ਹੁੰਦੇ ਨੇ ਉਦੋਂ ਤ੍ਰੇਤਾ ਯੁਗ ਹੁੰਦਾ ਹੈ ਤੇ ਜਦੋਂ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਤੇ ਆਤਮਿਕ ਤੌਰ ਤੇ ਰੋਗੀ ਹੋ ਜਾਂਦਾ ਬਿਮਾਰ ਹੋ ਜਾਂਦਾ ਉਦੋਂ ਕਲਯੁਗ ਵਾਪਰਦਾ ਬੜੀ ਖੂਬ ਗੱਲ ਕਹੀ ਇਹ ਗੱਲਾਂ ਨੂੰ ਕਿਸੇ ਨੇ ਸਮਝਿਆ ਨਹੀਂ ਆਪਣੇ ਗ੍ਰੰਥਾਂ ਨੂੰ ਕੋਈ ਕਿਸੇ ਨਹੀਂ ਸਮਝਿਆ ਸਾਡੇ ਗ੍ਰੰਥਾਂ ਦੀ ਤਹਿ ਤੇ ਤਾਂ ਕੋਈ ਜਾਣਦਾ ਨਹੀਂ ਨਾ ਇਸ ਦੀ ਆਊਟਵਰਡ ਸਿੰਬਲਿਜ਼ਮ ਤੇ ਅਸੀਂ ਲੋਕ ਇਤਨਾ ਇਸ ਤਰ੍ਹਾਂ ਐਮਫਸਾਈਜ਼ ਕਰਦੇ ਹਾਂ ਸਿੰਬਲਿਜ਼ਮ ਨੂੰ ਅਸਾਂ ਸਮਝਿਆ ਹੀ ਨਹੀਂ ਅਸਾਂ ਇਹ ਸਾਰਾ ਪ੍ਰਤੀਕ ਨੇ ਜੀ ਪ੍ਰਤੀਕਾਤਮਕ ਕਹਾਣੀਆਂ ਨੇ ਤੇ ਉਹ ਸਿਰਫ ਬਾਹਰੋਂ ਵੇਖਦੇ ਨੇ ਉਹਦੀ ਗਹਿਰਾਈ ਵਿੱਚ ਨਹੀਂ ਜਾਂਦੇ ਪਰ ਅਮ੍ਰਿਤਾ ਜੀ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਅੱਜ ਵੀ ਇਸ ਵੇਲੇ ਵੀ ਦੇਖੋ ਕਿੰਨੇ ਹਜ਼ਾਰਾਂ ਸਾਲ ਤੋਂ ਇਹੀ ਪ੍ਰਥਾ ਚੱਲੀ ਆ ਰਹੀ ਹੈ ਕਿ ਧਰਮ ਦੇ ਨਾਂ ਤੇ ਹੀ ਵੰਡ ਬਟਵਾਰੇ ਲੜਾਈਆਂ ਝਗੜੇ ਖੂਨ ਖਰਾਬੇ ਸਾਰੇ ਧਰਮ ਦੇ ਨਾਂ ਤੇ ਨੇ ਦੇਖੋ ਕਿਸ ਤਰ੍ਹਾਂ ਖਤਮ ਇੰਨਾ ਸਾਰੀ ਹੈ ਜਿੰਨੀ ਸਾਇੰਸ ਦੀ ਉਨਤੀ ਹੋ ਰਹੀ ਹੈ ਇੱਕ ਪਾਸੇ ਅਸੀਂ ਬੜੇ ਐਡਵਾਂਸ ਆ ਸਾਇੰਟਿਫਿਕਲੀ ਉਹ ਸਭ ਬਾਹਰੋਂ ਦੀ ਹੋ ਰਹੀ ਹੈ ਜੀ ਅੰਦਰੋਂ ਦੀ ਨਹੀਂ ਹੋ ਰਹੀ ਅੰਦਰੋਂ ਇੱਕ ਪਾਸਾ ਉੱਥੇ ਦਾ ਉੱਥੇ ਹੀ ਖੜਾ ਹੈ ਜਦੋਂ ਤੱਕ ਇਹਦੇ ਨਾਲ ਆਤਮਿਕ ਸ਼ਕਤੀ ਨਹੀਂ ਰਲੇਗੀ ਉਹਨਾਂ ਚਿਰ ਇਹ ਹੀ ਅਸ਼ਰ ਹੋਵੇਗਾ ਐਟਮ ਬੰਬ ਬਣਨਗੇ ਤਵਾਈਆਂ ਹੋਣਗੀਆਂ ਇੱਕ ਦੂਸਰੇ ਤੇ ਸੁੱਟੇ ਜਾਣਗੇ ਗੋਲੀਆਂ ਚੱਲਣਗੀਆਂ ਪਰ ਸਮਾਜ ਦੀ ਕਦਰਾਂ ਵੀ ਤਾਂ ਕਿੰਨੀਆਂ ਬਦਲ ਗਈਆਂ ਨੇ ਨਾ ਇਸ ਸਪਿਰਚੁਅਲਿਟੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਸ ਨੂੰ ਇੰਨਾ ਉੱਚਾ ਦਰਜਾ ਦਿੱਤਾ ਜਾਂਦਾ ਹੀ ਨਹੀਂ ਸਭ ਕੁਝ ਪੈਸਾ ਹੈ ਸਭ ਕੁਝ ਕਾਮਯਾਬੀ ਹੈ ਸਮੇਂ ਦੀ ਗੱਲ ਹੁੰਦੀ ਹੈ ਜਿੰਨੀ ਦ੍ਰਿਸ਼ਟੀ ਉਨੀ ਸ੍ਰਿਸ਼ਟੀ ਬੰਦੇ ਨੂੰ ਉਹਨਾਂ ਕੋਈ ਦਿਖਾਈ ਦਿੰਦਾ ਜਿੰਨੀ ਨਜ਼ਰ ਹੁੰਦੀ ਹੈ ਦੁਨੀਆ ਤਾਂ ਉਸ ਤੋਂ ਅੱਗੇ ਵੀ ਹੁੰਦੀ ਹੈ ਪਰ ਉਹ ਅੱਗੇ ਦੇਖ ਹੀ ਨਹੀਂ ਸਕਦਾ ਖਾਮ ਖਾ ਦੇ ਫਤਵੇ ਤੇ ਇਹ ਜਾਰੀ ਕੀਤੇ ਜਾਂਦੇ ਨੇ ਕੌਣ ਹੁੰਦਾ ਜਾਰੀ ਕਰਨ ਵਾਲਾ ਕਿਹਦੇ ਉੱਤੇ ਇਨਸਾਨ ਆਪਣੇ ਆਪ ਵਿੱਚ ਇੱਕ ਸੁਤੰਤਰ ਵਜੂਦ ਹੈ ਚਾਹੇ ਔਰਤ ਹੈ ਚਾਹੇ ਆਦਮੀ ਹੈ ਤੇ ਉਹਦੀ ਵਜੂਦੀਅਤ ਨੂੰ ਕਦੇ ਸਮਝਿਆ ਹੀ ਨਹੀਂ ਗਿਆ ਉਹਦੇ ਵਿਕਾਸ ਵਾਸਤੇ ਕਿਸੇ ਸੰਸਥਾ ਨੇ ਕਿਸੇ ਸਿਆਸੀ ਨਿਜ਼ਾਮ ਨੇ ਕਿਸੇ ਇਲਮੀ ਨਿਜ਼ਾਮ ਨੇ ਕਿਸੇ ਯੂਨੀਵਰਸਿਟੀ ਇਲਮ ਦੀਆਂ ਸੰਸਥਾਵਾਂ ਨੇ ਕਦੇ ਕੁਝ ਨਹੀਂ ਕੀਤਾ ਕਿਉਂਕਿ ਸਾਡਾ ਜਿਹੜਾ ਇਲਮ ਹੈ ਉਹ ਨੌਕਰੀਆਂ ਲੈਣ ਵਾਸਤੇ ਹੁੰਦਾ ਹੈ ਕਾਰੋਬਾਰ ਵਾਸਤੇ ਹੁੰਦਾ ਬਿਲਕੁਲ ਠੀਕ ਗੱਲ ਹੈ it is not knowledge oriented it is career oriented ਉਹਦੇ ਨਾਲ ਕੈਰੀਅਰ ਤੇ ਬੰਦਾ ਜੇ ਤੱਕ ਡਿਗਰੀ ਡਿਗਰੀਆਂ ਦਿਖਾਓ ਤੇ ਨੌਕਰੀਆਂ ਮਿਲ ਜਾਂਦੀਆਂ ਨੇ ਜਿੰਨੀਆਂ ਵੱਡੀਆਂ ਡਿਗਰੀਆਂ ਉਨੀਆਂ ਵੱਡੀਆਂ ਨੌਕਰੀਆਂ ਪਰ ਉਹਦੇ ਨਾਲ ਨੌਲੇਜ ਨਹੀਂ ਆਉਂਦਾ ਨੌਲੇਜ ਛੋਟ ਚੀਜ਼ ਹੈ ਜਿਹੜਾ ਇਲਮ ਹੈ ਬਾਹਰ ਮੁਖੀ ਹੁੰਦਾ ਨੌਲੇਜ ਮੁਖੀ ਹੈ ਸਾਰੇ ਹਥਿਆਰ ਕੰਮ ਦੇ ਹੁੰਦੇ ਨੇ ਜਿਨ੍ਹਾਂ ਨਾਲ ਉਹ ਬੁੱਤ ਤਰਾਸ਼ਦਾ ਪੱਥਰ ਨੂੰ ਤਰਾਸ਼ ਤਰਾਸ਼ ਕੇ ਵਿੱਚ ਮੂਰਤੀ ਕੱਢਦਾ ਹੂੰ ਲੇਕਿਨ ਜੇ ਹਥਿਆਰ ਵੱਡੇ ਹੋ ਜਾਣ ਹੱਥ ਛੋਟੇ ਹੋ ਜਾਣ ਹੱਥਾਂ ਨੂੰ ਜਾਚ ਨਾ ਆਵੇ ਵਰਤਨ ਦੀ ਤਾਂ ਹੱਥ ਕੱਟੇ ਜਾਂਦੇ ਨੇ ਜੀ ਇਹ ਜਿੰਨੀਆਂ ਚੀਜ਼ਾਂ ਨੇ ਪੈਸਾ ਸ਼ੋਹਰਤ ਪਦਵੀ ਕੁਰਸੀ ਸਾਰੀਆਂ ਕੀਮਤੀ ਨੇ ਪਰ ਜੇ ਇਹਨਾਂ ਨੂੰ ਵਰਤਨ ਦੀ ਜਾਚ ਆਉਂਦੀ ਹੋਵੇ ਤਾਂ ਜੀ ਇਹ ਮਨੁੱਖ ਨਾਲੋਂ ਵੱਡੀਆਂ ਹੋ ਜਾਂ ਤੇ ਮਨੁੱਖ ਛੋਟਾ ਹੋ ਜਾਂਦਾ ਸੋ ਮਨੁੱਖ ਛੋਟਾ ਹੋ ਰਿਹਾ ਚੀਜ਼ਾਂ ਵੱਡੀਆਂ ਹੋ ਰਹੀਆਂ ਇਹ ਕਹਿ ਸਕਨੇ ਆ ਕਿ ਮਨੁੱਖ ਛੋਟਾ ਹੋ ਰਿਹਾ ਤੇ ਵਸਤਾਂ ਵੱਡੀਆਂ ਹੋ ਰਹੀਆਂ ਨੇ